ਸੋ ਆਪਾਂ ਨੂੰ ਉਸ ਸਤਿਗੁਰ ਦੀ ਅਪਾਰ ਕਿਰਪਾ ਹੈ ਤੇ ਮੈਂ ਛੋਟੇ ਬੱਚਿਆਂ ਦੇ ਚਰਨਾਂ ਵਿੱਚ ਅਰਜ ਕਰਾਂਗਾ ਕਿ ਉਹ ਕਿਰਪਾ ਕਰਨ ਬਹਿਣ ਜਿਹੜੇ ਛੋਟੇ ਬੱਚੇ ਫਿਰਦੇ ਨੇ ਆਪਣੀ ਆਜ਼ਾਦੀ ਵਿੱਚ ਸਾਧ ਸੰਗਤ ਉਹਨਾਂ ਵੱਲ ਧਿਆਨ ਨਾ ਦੇਵੇ ਨਾ ਮੇਰਾ ਹੀ ਜਾਏਗਾ ਕਿਉਂਕਿ ਉਹ ਆਪਣੀ ਖੁਸ਼ੀ ਪੂਰੀ ਕਰਦੇ ਹਨ ਪਰ ਜਿਨ੍ਹਾਂ ਬੱਚਿਆਂ ਨੂੰ ਸਮਝੇ ਨਾ ਉਹ ਜ਼ਰੂਰ ਹੀ ਦਾਸ ਦੀ ਅਰਜ ਸੁਣਨ ਦਾ ਕਿਰਪਾ ਕਰਨਗੇ ਸੋ ਅੱਗੇ ਜਿਵੇਂ ਮੇਰੇ ਤੋਂ ਪਹਿਲਾਂ ਰਾਗੀਆਂ ਨੇ ਆਪ ਜੀ ਨੂੰ ਸ਼ਬਦ ਸੁਣਾਇਆ ਹੈ ਭਾਈ ਗੁਰਦਾਸ ਦੀਆਂ ਹੀ ਵਾਰਾਂ ਨੇ ਦਾਸ ਫਿਰ ਉਹ ਸ਼ਬਦ ਦੀ ਦੁਆਰਾ ਅਰਜ ਕਰੇਗਾ ਕਿ ਉਸ ਸ਼ਬਦ ਦਾ ਸਾਡੇ ਨਾਲ ਸਬੰਧ ਹੈ ਦੁਨੀਆ ਦਾ ਉਹਦੇ ਨਾਲੋਂ ਸਬੰਧ ਟੁੱਟ ਚੁੱਕਾ ਹੈ ਦਾਸ ਨੇ ਲੈਸਟਰ ਵਿੱਚ ਰਾਮਗੜੀਆ ਬੋਰਡ ਵਿੱਚ ਇੱਕ ਦਿਨ ਥੋੜਾ ਜਿਹਾ ਸਮਾਂ ਪਿਛਲੇ ਗੁਰਪੂਰਬ ਗੁਰੂ ਨਾਨਕ ਦੇਵ ਨੂੰ ਅਰਜ ਕੀਤੀ ਤੇ ਮੇਰੇ ਤੋਂ ਬਾਅਦ ਸੈਕਟਰੀ ਨੇ ਬੋਲਣਾ ਹੀ ਸੀ ਉਹਨੇ ਕਾਫੀ ਇਸ ਸ਼ਬਦ ਦੀ ਮੇਰੀ ਨਹੀਂ ਆਪਣੇ ਵੱਲੋਂ ਤੋਂ ਨੇ ਖਰ ਮੇਰੇ ਤੇ ਉੱਤੇ ਕੀ ਹੋਵੇਗਾ ਪਰ ਮੈਨੂੰ ਅਸਰ ਨਾ ਹੋਇਆ ਕਿਉਂਕਿ ਮੇਰੇ ਤੇ ਸਤਿਗੁਰ ਨੇ ਕਿਰਪਾ ਕੀਤੀ ਮਨ ਨੂੰ ਸ਼ਾਂਤੀ ਦਿੱਤੀ ਕਿ ਇਹ ਸ਼ਬਦ ਤੂੰ ਕਿਹੜਾ ਲਿਖਿਆ ਹੈ ਤੂੰ ਤੇ ਪੜਿਆ ਜੋ ਸੰਥਿਆ ਪੜੀ ਸੀ ਸੁਣਾ ਦਿੱਤੀ ਇਸੇ ਕਰਕੇ ਮੈਂ ਵੀ ਪਹਿਲਾਂ ਅਰਜ਼ ਕਰ ਲਈ ਕਿ ਮੈਂ ਤੇ ਸੰਥਿਆ ਸੁਣਾਉਣੀ ਹੈ ਕਿਸੇ ਨੂੰ ਗਿਆਨ ਨਹੀਂ ਕਰਨਾ ਸੋ ਉਸੇ ਸ਼ਬਦ ਦੀ ਮੈਂ ਫਿਰ ਵਿਚਾਰ ਅਰਜ਼ ਕਰਦਾ ਹਾਂ ਕਿ ਭਾਈ ਜੀ ਸਾਡੇ ਭਲੇ ਵਾਸਤੇ ਅੱਜ ਦੇ ਮੌਜੂਦਾ ਸਤਿਗੁਰ ਦੇ ਸਰੂਪ ਵਿੱਚ ਵੀ ਇਹ ਸ਼ਬਦ ਟੁਕਦਾ ਹੈ ਸੋ ਅਰਜ਼ ਕਰਦੇ ਹਾਂ ਭਾਈ ਜੀ ਕਹਿੰਦੇ ਹਨ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਪਾ ਘਾਲ ਕਮਾਈ ਹੁਣ ਸਾਧ ਸੰਗਤ ਆਪਾਂ ਇੱਥੇ ਵਿਚਾਰ ਕਰਨੀ ਹੈ ਕਿ ਗੁਰਬਾਣੀ ਇਹ ਗੱਲ ਸਿੱਧ ਕਰ ਦਿੱਤੀ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਭਾਵ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਦਾ ਰੂਪ ਸੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਪਾਇਆ ਪਹਿਲਾ ਬਖਸ਼ਦਾਰ ਹੁਣ ਇੱਥੇ ਇਤਿਹਾਸ ਦੀ ਤੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਵਿਚਾਰ ਕਰਨੀ ਹੈ ਕਿ ਜਿੱਦਣ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਲੋਧੀ ਤੇ ਮੋਦੀ ਦਾ ਵਿਹਾਰ ਛੱਡ ਦਿੱਤਾ ਵੇਈ ਨਦੀ ਵਿੱਚ ਇਸ਼ਨਾਨ ਕਰਨ ਤੇ ਰੋਜ਼ ਹੀ ਜਾਂਦੇ ਸਨ ਉਸ ਇਸ਼ਨਾਨ ਕਰਨ ਗਿਆ ਬਰਨ ਦੇਵਤਾ ਮੁਸਲਮਾਨਾਂ ਦਾ ਇਤਿਹਾਸ ਕਹਿੰਦਾ ਸਾਡੇ ਨਾਲ ਵੀ ਸਬੰਧ ਰੱਖਦਾ ਹੈ ਆਪਾਂ ਕਹਿੰਦੇ ਆ ਜਲ ਦੇਵਤਾ ਤੇ ਉਹਨਾਂ ਦਾ ਇਤਿਹਾਸ ਕਹਿੰਦਾ ਹੈ ਬਰਨ ਦੇਵਤਾ ਭਾਵ ਕਿ ਉਸ ਪਾਣੀ ਦੇ ਦੇਵਤੇ ਨੇ ਗੁਰੂ ਨਾਨਕ ਦੇਵ ਦੇ ਚਰਨ ਫੜ ਲਏ ਭਾਈ ਬਾਲੇ ਵਾਲੀ ਪੁਰਾਤਨ ਜਨਮ ਸਾਖੀ ਵਿੱਚ ਇੱਕ ਕਥਾ ਦਾਸ ਨੇ ਅੱਜ ਤੋਂ ਕਰੀਬ 25 ਕੁ ਸਾਲ ਪਹਿਲਾਂ ਪੜ੍ਹੀ ਸੀ ਕਿ ਸਤਗੁਰ ਜੀ ਨੂੰ ਵੇਈ ਨਦੀ ਵਿੱਚ ਟੁੱਬੀ ਮਾਰਿਆਂ ਸਤਗੁਰਾਂ ਦੇ ਚਰਨਾਂ ਨੂੰ ਹੱਥ ਲਾ ਕੇ ਉਹ ਦੇਵਤਾ ਕਹਿੰਦਾ ਹੈ ਅਕਾਲ ਪੁਰਖ ਦੇ ਸਰੂਪ ਆਪ ਨੂੰ ਸੱਚਖੰਡ ਵਿੱਚ ਯਾਦ ਕੀਤਾ ਹੈ ਤੇ ਗੁਰੂ ਨਾਨਕ ਦੇਵ ਜੀ ਵੇਈ ਨਦੀ ਚੋਂ ਟੁੱਬੀ ਤੇ ਮਾਰੀ ਮਰਦਾਨਾ ਬਾਹਰ ਕੱਪੜੇ ਲੈ ਕੇ ਖੜਾ ਹੈ ਬਾਹਰ ਹੀ ਰਹਿ ਗਿਆ ਸਤਗੁਰ ਜੀ ਉੱਥੋਂ ਹੀ ਹੁਕਮ ਮੰਨ ਲਿਆ ਉਹ ਸਾਧ ਸੰਗਤ ਜੀ ਇਹ ਸਭ ਤੋਂ ਪਹਿਲਾਂ ਅੱਜ ਸਾਰੀ ਨਾਮਧਾਰੀ ਸੰਗਤ ਤੇ ਇਹ ਸ਼ਬਦ ਢੁਕਦਾ ਹੈ ਕਿ ਗੁਰੂ ਨਾਨਕ ਇੱਕ ਤੇ ਰੂਪ ਧਾਰਨ ਕਰਕੇ ਆ ਗਿਆ ਸੀ ਪਰ ਉਹਨੂੰ ਫਿਰ ਵੀ ਪਿੱਛੋਂ ਕਿਸੇ ਨੇ ਹੁਕਮ ਭੇਜਿਆ ਤੇ ਵੇਈ ਚੋਂ ਬਾਹਰ ਸਿਰ ਕੱਢ ਕੇ ਨਹੀਂ ਕਿਹਾ ਮਰਦਾਨਿਆ ਮੈਂ ਇੰਨੇ ਦਿਨਾਂ ਨੂੰ ਆਵਾਂਗਾ ਉਥੋਂ ਹੀ ਸਤਗੁਰ ਦਾ ਹੁਕਮ ਮੰਨ ਲਿਆ ਤੇ ਉਹ ਸੱਚਖੰਡ ਵੱਲ ਨੂੰ ਚਲੇ ਗਏ ਸਭ ਤੋਂ ਵੱਡਾ ਇਹ ਸਾਡੇ ਵਾਸਤੇ ਭਾਗਾਂ ਵਾਲੀ ਖੁਸ਼ੀ ਹੈ ਜੇ ਅਸੀਂ ਮੰਨ ਲਈਏ ਕਿ ਅਸੀਂ ਸਤਗੁਰ ਦੇ ਆਏ ਹੁਕਮ ਨੂੰ ਜਾਂ ਸੁਣ ਕੇ ਫੋਨ ਨੂੰ ਕਿੰਨਾ ਕੁ ਅਸਰ ਕਰਦੇ ਹਾਂ ਇਹ ਸਤਿਗੁਰ ਦਾ ਹੁਕਮ ਆ ਜਾਵੇ ਕਿ ਸਾਧ ਸੰਗਤ ਜੀ ਮੈਂ ਕਿਉਂਕਿ ਕਰਦੇ ਤੇ ਹੁਕਮ ਨੇ ਪਰ ਆਪਾਂ ਨੂੰ ਜਦੋਂ ਹੁਕਮ ਕਰਦੇ ਨਾ ਉਹ ਅਰਜ ਕਰਦੇ ਨੇ ਦਾਸ ਨੇ ਜਾਂ ਤੁਸੀਂ ਕਈ ਵਾਰ ਵੇਖਿਆ ਸਤਿਗੁਰ ਜੀ ਹੁਕਮ ਕਰਨ ਲੱਗੇ ਹੱਥ ਜੋੜ ਕੇ ਸੰਗਤ ਨੂੰ ਕਈ ਵਾਰ ਅਰਜ ਕਰਦੇ ਨੇ ਕਿ ਸਾਧ ਸੰਗਤ ਮੇਰੀ ਅਰਜ ਮੰਨ ਲਵੋ ਤੇ ਫਿਰ ਆਪਣਾ ਜੇ ਪੱਥਰ ਦਿਲ ਨਹੀਂ ਤੇ ਫਿਰ ਤੇ ਉਹ ਹੁਕਮ ਮੰਨ ਲਈਏ ਪਰ ਅਸਾ ਮਨ ਇਸ ਤਰ੍ਹਾਂ ਦੀ ਸੰਸਾਰ ਸੰਸੇ ਜਾਲ ਵਿੱਚ ਫਸਿਆ ਨਾ ਜਿਹੜੇ ਭਾਈ ਜੀ ਦੇ ਉਤਲੇ ਸ਼ਬਦ ਵਿੱਚ ਸੰਸਾ ਹੀ ਇਹ ਸੰਸਾਰ ਹੈ ਸਾਡੇ ਵੱਸ ਵੀ ਨਹੀਂ ਹੈ ਗੁਰੂ ਅਮਰਦਾਸ ਜੀ ਦਾ ਇੱਥੇ ਹੁਕਮ ਆਉਂਦਾ ਹੈ ਜੈਸੀ ਅਗਣ ਉਦਰ ਮਹਿ ਤੈਸੀ ਬਾਹਰ ਮਾਇਆ ਆ ਜੀਵ ਜਿੱਥੇ ਪੱਕ ਕੇ ਆਉਂਦਾ ਨਾ ਪੰਜ ਤਤ ਇਕੱਤਰ ਕਰਕੇ ਜਿਸ ਜਗ੍ਹਾ ਪੱਕਦਾ ਹੈ ਮਨੁੱਖ ਜਾਮਾ ਬਣਦਾ ਹੈ ਉੱਥੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਕਿ ਜੈਸੀ ਮਾਤਾ ਦੇ ਉਦਰ ਵਿੱਚ ਅਗਣ ਬਲਦੀ ਹੈ ਨਾ ਜਿੱਥੇ ਪਾਣੀ ਤਤ ਇਕੱਠੇ ਹੋ ਕੇ ਇਹ ਸੁੰਦਰ ਜਿਹਾ ਬਰਤਨ ਬਣ ਕੇ ਭਾਂਡਾ ਬਾਹਰ ਆਉਂਦਾ ਹੈ ਉਹ ਜਈ ਉਨੀ ਤਾਕਤ ਦੀ ਆ ਮਾਇਆ ਹੈ ਸੰਸਾਰ ਵਿੱਚ ਤੇ ਮਾਇਆ ਦੇ ਫਿਰ ਜੜ ਤੇ ਚੇਤਨ ਦੋ ਸਰੂਪ ਤੇ ਹਨ ਪਰ ਇਹਨਾਂ ਦੋਵਾਂ ਦੇ ਕਈ ਰੂਪ ਨੇ ਮਾਤਾ ਦਾ ਰੂਪ ਹੈ ਇਹ ਵੀ ਇੱਕ ਮਾਇਆ ਹੈ ਇਸਤਰੀ ਦਾ ਰੂਪ ਹੈ ਮਾਇਆ ਹੈ ਧੀ ਦਾ ਰੂਪ ਮਾਇਆ ਹੈ ਭੈਣ ਦਾ ਰੂਪ ਮਾਇਆ ਹੈ ਸੰਸਾਰ ਵਿੱਚ ਹੋਰ ਸੰਸਾਰ ਦੀ ਬੜੀ ਮਾਇਆ ਹੈ ਬਨਸਪਤੀ ਸਾਰੀ ਮਾਇਆ ਹੈ ਗੱਡੀਆਂ ਕਾਰਾਂ ਮਨ ਲਲਚਾ ਜਾਂਦਾ ਹੈ ਸਾਰੀ ਮਾਇਆ ਦੇ ਸਰੂਪ ਹਨ ਗੁਰੂ ਮਰਦਾਸ ਅਮਰਦਾਸ ਜੀ ਕਹਿੰਦੇ ਨੇ ਕਿ ਜਿਹੋ ਜੀ ਮਾਇਆ ਅੰਦਰ ਹੈ ਨਾ ਅਗਨ ਇੰਨੇ ਬਲ ਦੀ ਮਾਇਆ ਹੈ ਸਾਨੂੰ ਜ਼ਬਰਦਸਤੀ ਖਿੱਚ ਲੈਂਦੀ ਹੈ ਇਸ ਤੇ ਅੱਗੇ ਜਾ ਕੇ ਦਾਸ ਅਰਜ ਕਰੇਗਾ ਕਿ ਇਸ ਮਾਇਆ ਤੋਂ ਬਚਾਉਂਦਾ ਕੌਣ ਹੈ ਲੇਕਿਨ ਅਰਜ ਕਰ ਰਿਹਾ ਸਾਂ ਕਿ ਭਾਈ ਜੀ ਕਹਿੰਦੇ ਨੇ ਬਾਬੇ ਪਾਇਆ ਪਹਿਲਾ ਬਖਸ਼ਦਾਰ ਉਹ ਬਖਸ਼ਦਾਰ ਗੁਰੂ ਨਾਨਕ ਦੇਵ ਜੀ ਨੇ ਉਸ ਆਪਣੇ ਅਕਾਲ ਪੁਰਖ ਦਾ ਹੁਕਮ ਮੰਨ ਲਿਆ ਇਸ ਤਰ੍ਹਾਂ ਸਾਨੂੰ ਵੀ ਜੋ ਹੁਕਮ ਆ ਜਾਏ ਭਾਵੇਂ ਉਹ ਪ੍ਰਬੰਧਕਾਂ ਨੂੰ ਫੋਨ ਆਵੇ ਕਿਸੇ ਸੂਬੇ ਨੂੰ ਆਵੇ ਕਿਸੇ ਜਥੇਦਾਰ ਨੂੰ ਆਵੇ ਜਾਂ ਕਿਸੇ ਸਧਾਰਨ ਮਨੁੱਖ ਜੀਵਨ ਬਤੀਤ ਕਰਨ ਵਾਲੇ ਨੂੰ ਵੀ ਆ ਸਕਦਾ ਹੈ ਪਰ ਜੇ ਉਹ ਅਰਜ ਸੁਣਾ ਆਦੇਵੇ ਹੱਥ ਜੋੜ ਲੈ ਤੇ ਸਤਿਗੁਰ ਦਾ ਹੁਕਮ ਸੁਣਾਵੇ ਨਾ ਤੇ ਸਾਧ ਸੰਗਤ ਜੀ ਸਾਡਾ ਫਰਜ਼ ਬਣਦਾ ਹੈ ਉਸ ਗੁਰੂ ਨਾਨਕ ਦੇ ਹੁਕਮ ਮੰਨਣ ਵਾਂਗ ਅਸੀਂ ਵੀ ਉਹ ਕੰਮ ਕਰ ਦਈਏ ਭਾਵੇਂ ਔਖੇ ਹੋ ਕੇ ਹੀ ਕਰੀਏ ਤੇ ਕੁਛ ਨਾ ਕੁਛ ਲਾਭ ਤੇ ਪ੍ਰਾਪਤ ਹੋਵੇਗਾ ਤੇ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਵਿੱਚ ਟੁੱਬੀ ਮਾਰੀ ਸੱਚਖੰਡ ਚਲੇ ਗਏ ਤੇ ਸੱਚਖੰਡ ਵਿੱਚ ਸਤਿਗੁਰੂ ਜੀ ਉਸ ਅਕਾਲ ਪੁਰਖ ਦੇ ਦਰ ਤੇ ਇਥੋਂ ਦੋ ਸਰੂਪ ਭਾਵ ਵੀ ਮਿਲਦੇ ਹਨ ਫਿਰ ਇੱਕ ਸ਼ੰਕਾ ਪੈਦਾ ਹੋਏਗਾ ਕਿ ਗੁਰਬਾਣੀ ਸੰਤ ਜੀ ਫਿਰ ਸੱਚੀ ਤੁਸੀਂ ਝੂਠ ਬੋਲਦੇ ਹੋ ਨਹੀਂ ਸਾਧ ਸੰਗਤ ਇਹ ਸਾਧ ਸੰਗਤ ਦੀ ਵਿਚਾਰ ਬੇਦਾ ਸ਼ਾਸਤਰਾਂ ਦੀ ਮਤ ਹੈ ਕਿ ਜਿਵੇਂ ਆ ਸਾਡਾ ਹੱਥ ਹੈ ਇਹ ਹੈ ਸੰਸਾਰ ਇਹ ਅਕਾਲ ਪੁਰਖ ਦਾ ਰੂਪ ਹੈ ਸਾਡੇ ਹੱਥ ਤੋਂ ਪਿੱਛੋਂ ਸਰੀਰ ਚੋਂ ਖੂਨ ਆਉਂਦਾ ਹੈ ਆ ਰੂਪ ਜਦੋਂ ਵੇਖਦੇ ਆ ਤੇ ਸੰਸਾਰ ਦੇ ਜੋਤਸ਼ੀ ਜਾਂ ਵਿਦਿਆਵਾਨ ਨੇ ਨਾ ਸਾਡੇ ਹੱਥ ਦੀਆਂ ਰੇਖਾ ਪੜ ਕੇ ਸਾਡੇ ਪਿਛਲੇ ਜੀਵਨ ਦੀਆਂ ਕੁਝ ਆਉਣ ਵਾਲੇ ਦੀਆਂ ਦੱਸ ਦਿੰਦੇ ਨੇ ਕਿਸੇ ਵੀ ਜੋਤਸ਼ੀ ਅੱਗੇ ਇਸ ਤਰ੍ਹਾਂ ਹੱਥ ਕਰੋਗੇ ਕੁਝ ਨਹੀਂ ਪੜ ਕੇ ਦੱਸ ਸਕੇਗਾ ਇਹ ਹੈ ਅਕਾਲ ਪੁਰਖ ਸਾਡੇ ਹਿਰਦੇ ਦੇ ਸਰੂਪ ਦੀ ਅਗਵਾਈ ਇਸੇ ਤਰ੍ਹਾਂ ਗੁਰੂ ਨਾਨਕ ਜਾਂ ਸਤਿਗੁਰੂ ਜਗਜੀਤ ਸਿੰਘ ਦਾ ਸਰੂਪ ਵੇਖਦੇ ਹਾਂ ਮਨੁੱਖ ਜਾਮਾ ਹੈ ਇਹ ਹੈ ਰੂਪ ਹੈ